ਸ਼ਲੋਕ ਲਾ ਪਹਿਲਾ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ ਇਹ ਬਹੁ ਬਚਨ ਇਹ ਦੋ ਆਦਮੀਆਂ ਤੇ ਅਟੈਕ ਹੈ ਇਹਦਾ ਇੱਕ ਛਤਰੀ ਤੇ ਅਟੈਕ ਹੈ ਇੱਕ ਬ੍ਰਾਹਮਣ ਤੇ ਉਹ ਪੈਸਾ ਸੁੰਦਰ ਦਾ ਵਿਚਾਰਿਆਂ ਨੂੰ ਪੁੱਛਦਾ ਕੌਣ ਸੀ ਉਹਨਾਂ ਦੇ ਨਾਮ ਟੈਕਸ ਲੱਗਦੇ ਸੀਗੇ ਜਿਹੜੀ ਜ਼ਮੀਨ ਸੀਗੀ ਉਹ ਤਾਂ ਛਤਰੀਆਂ ਕੋਲ ਸੀ ਸਰਦਾਰੀ ਉਹਨਾਂ ਕੋਲ ਸੀ ਪਿੰਡ ਉਹਨਾਂ ਨੂੰ ਬਖਸ਼ੇ ਹੋਏ ਸੀ ਜਿਹੜਾ ਬ੍ਰਾਹਮਣ ਸੀਗਾ ਉਹ ਗੁਰੂ ਸੀ ਗਊ ਚਾਹੇ ਬ੍ਰਾਹਮਣ ਦੀ ਹੈ ਬ੍ਰਾਹਮਣਾਂ ਕੋਲ ਗਊਆਂ ਜ਼ਿਆਦਾ ਹੁੰਦੀਆਂ ਸੀ ਕਿਉਂ ਦਾਨ ਜੋ ਲੈਂਦੇ ਸੀ ਗਊ ਦਾ ਬ੍ਰਾਹਮਣਾਂ ਨੂੰ ਗਊਆਂ ਦਾਨ ਕਰ ਦਿੰਦੇ ਨਾ ਲੋਕ ਤੇ ਦਾਨ ਕਰਕੇ ਗਊਆਂ ਜ਼ਿਆਦਾ ਹੋ ਜਾਂਦੀਆਂ ਗੋਤਨ ਗੋਤਨ ਕਹਿੰਦੇ ਸੀ ਵੀ ਗਊਆਂ ਕਿੰਨੀਆਂ ਨੇ ਮੇਰੇ ਕੋਲ ਟੈਕਸ ਤੋਂ ਉਹਨੂੰ ਜ਼ਰੂਰ ਲੱਗਦਾ ਸੀ ਲਾਉਂਦੇ ਸੀ ਭਾਈ ਚਰਾਂਦਾ ਹੁੰਦੀਆਂ ਸੀ ਬਾਹਰ ਵੇਲੇ ਜਿਵੇਂ ਤਾਂ ਕੋਈ ਬੋਲਦਾ ਨਹੀਂ ਸੀ ਵੇਲਿਆਂ ਤੋਂ ਆਮਦਨ ਹੁੰਦੀ ਸੀ ਵੇਲਿਆਂ ਉੱਪਰ ਤੋਂ ਚੱਲ ਜਾਂਦੇ ਸੀ ਉਹ ਪਸ਼ੂ ਤੇ ਟੈਕਸ ਲੱਗਦਾ ਸੀ ਇਹੀ ਆਮਦਨ ਹੁੰਦੀ ਸੀ ਜ਼ਮੀਨ ਤੋਂ ਹੋਰ ਕੋਈ ਹੋਰ ਕੀ ਆਮਦਨ ਹੋਣੀ ਹੈ ਜਾਂ ਘਾਹ ਰੱਖਿਆ ਹੋਇਆ ਹੈ ਉਹ ਕੱਟ ਲੋ ਉਹਦੇ ਵਿੱਚ ਜਾਨਵਰ ਨਹੀਂ ਸੀ ਜਾਂਦੇ ਉਸ ਏਰੀਆ 'ਚ ਉਹ ਘਾਹ ਵੇਚ ਦਿੰਦੇ ਸੀ ਕੱਟ ਕੇ ਸੁਕਾ ਕੇ ਪਸ਼ੂਆਂ ਨੂੰ ਪਾ ਦਿੰਦੇ ਕੋਈ ਪੱਠੇ ਪੁੱਠੇ ਨਹੀਂ ਦਾ ਕੋਈ ਆਵਾਦੀ ਥੋੜੀ ਸੀ ਗਊ ਬ੍ਰਾਹਮਣ ਕੋ ਕਰ ਲਾਵੋ ਇਹਨੂੰ ਤਾਂ ਟੈਕਸ ਲਾਉਣੇ ਤੁਸੀਂ ਹੁਣ ਪੰਡਤ ਵੀ ਪੰਡਤ ਦੇ ਕਹੇ ਤੇ ਕਰੂ ਚਲ ਬਣਦੇ ਸੀ ਬਣਾਏ ਪੰਡਤ ਦੇ ਹੀ ਨੇ ਮਨੂ ਸਿਮਰਤੀ ਹੈ ਕਾਨੂੰਨ ਉਹਦੇ ਨਾਲੇ ਚੱਲਦਾ ਪੰਡਤ ਦੇ ਕਹੇ ਦੇ ਬਿਨਾ ਕੋਈ ਕਾਨੂੰਨ ਨਹੀਂ ਸੀ ਬਣਦਾ ਜੇ ਪੰਡਤ ਵਿਰੋਧ ਕਰੇ ਕਾਨੂੰਨ ਨਹੀਂ ਸੀ ਚੱਲਦਾ ਪੰਡਤ ਸਹਿਮਤ ਹੈ ਟੈਕਸ ਲਾਉਣ ਨੂੰ ਕੋਈ ਬੋਲ ਨੂੰ ਟੈਕਸ ਲਾ ਪੰਡਤ ਇਹ ਗੱਲ ਪ੍ਰਚਾਰ ਕਰਦਾ ਵੀ ਗਊ ਮਾਤਾ ਤੇ ਜਿਹੜਾ ਬੇਲੇ ਵਾਲਾ ਉਹ ਵੀ ਮੰਨਦਾ ਗਊ ਮਾਤਾ ਨਾ ਉਹਦੇ ਗੋਬਰ ਨੂੰ ਪਵਿੱਤਰ ਬੰਦਾ ਚੌਕਾ ਕਰਦਾ ਉਹ ਕਹਿੰਦਾ ਭਾਈ ਗਊ ਬ੍ਰਾਹਮਣ ਦੀ ਹੋਵੇ ਚਾਹੇ ਗਊ ਕਿਸੇ ਦੀ ਹੋਵੇ ਤੁਸੀਂ ਉਹਨੂੰ ਤਾਂ ਟੈਕਸ ਲਾਇਆ ਹੋਇਆ ਫਿਰ ਗੋਹਾ ਦਾ ਤਾਰ ਦੂਗਾ ਹੈ ਗੋਬਰ ਨੂੰ ਪਵਿੱਤਰ ਬੋਲਦੇ ਹੋ ਗੋਬਰ ਨਾਲ ਤਰ ਜਾਉਂਗੇ ਇਹਦੇ ਨਾਲ ਜੋ ਖਾਂਦੀ ਉਹਦੇ ਨਾਲ ਟੈਕਸਾ ਉਹਦਾ ਹੀ ਗੋਬਰ ਬਣਦਾ ਜੋ ਖਾਣਾ ਉਹਦਾ ਗੋਬਰ ਬਣਨਾ ਉਹ ਭੁੱਖੀ ਮਰ ਜਵੇ ਚਾਹੇ ਟੈਕਸ ਬਿਨਾ ਖਾਣ ਨਹੀਂ ਦਿੰਦੇ ਤੁਸੀਂ ਉਹਨੂੰ ਉਹ ਮੁੱਲਦਾ ਦਿੰਦੇ ਉਹਨੂੰ ਖਾਣ ਨੂੰ ਜੋ ਖਾਦਾ ਨਾ ਮੁੱਲਦਾ ਹੀ ਖਾਦਾ ਨਾ ਟੈਕਸ ਦੇ ਕੇ ਤੇ ਗੋਬਰ ਫਿਰ ਪਵਿੱਤਰ ਹੈ ਤੁਹਾਡੇ ਵਾਸਤੇ ਆ ਗੱਲ ਕਰੀਏ ਹੋਰ ਕੀ ਕਹਿੰਦੇ ਤੇ ਕਮਲ ਗਾ ਮੈਨੂੰ ਤਾਂ ਛੋੜ ਦੇ ਦਿੰਦੇ ਤੁਸੀਂ ਗਊ ਨੂੰ ਵੀ ਪਾਈ ਇਹਦੇ ਤੇ ਕੋਈ ਟੈਕਸ ਨਹੀਂ ਇਹਦਾ ਗੋਬਰ ਪਵਿੱਤਰ ਹੈ ਗਊ ਮਾਤਾ ਪਵਿੱਤਰ ਹੈ ਗੋਬਰ ਤਰਨ ਨਾ ਜਾਈ ਗੋਬਰ ਨਾ ਤਰ ਕਿਵੇਂ ਤਰ ਜਾਓਗੇ ਤੁਸੀਂ ਧੋਤੀ ਟਿੱਕਾ ਤਾਂ ਜਪ ਮਾਲੀ ਧਾਲ ਮਲੇਛਾ ਖਾਈ ਧੋਤੀ ਬੰਨ ਟਿੱਕਾ ਲਾ ਲਿਆ ਤਾਂ ਜਪ ਮਾਲ ਲਈ ਆ ਜਪਣ ਨੂੰ ਮਾਲਾ ਫੜ ਲਿਆ ਤੇ ਜੇ ਗੱਲ ਚ ਪਾ ਲਈ ਧਾਨ ਮਲੇਛਾ ਖਾਈ ਤਾਂ ਜਿਹੜਾ ਚੜਾਵਾ ਤੁਸੀਂ ਖਾਂਦੇ ਕਰਤ ਕਰਕੇ ਨਹੀਂ ਖਾਂਦੇ ਚੜਾਵੇ ਦਾ ਤਾਂ ਖਾਂਦੇ ਮਲੇਛਾ ਹਾਂ ਮਲੇਛਾ ਤਾਂ ਹੁੰਦਾ ਇੱਕ ਤਾਂ ਹੁੰਦਾ ਸੱਚ ਦਾ ਪ੍ਰਚਾਰ ਕਰਕੇ ਜੇ ਖਾ ਲਵੇ ਉਹ ਮਲੇਛਾ ਤਾਂ ਨਹੀਂ ਠੱਗੀ ਮਾਰ ਕੇ ਖਾਣਾ ਮਲੇਛਾ ਧਾਨ ਕਿਸੇ ਨੂੰ ਕਹਤਾ ਤੇ ਸਾਢੇ ਸਤੀ ਹੈ ਕਿਸੇ ਨੂੰ ਕਹਤਾ ਤੇਰੇ ਤੇ ਛੜੀ ਦਾ ਗਰਾਇਆ ਕਿਸੇ ਨੂੰ ਕੁਝ ਕਹਤਾ ਕਿਸੇ ਨੂੰ ਕੁਝ ਕਹਤਾ ਬਲੈਕਮੇਲ ਕਰਕੇ ਨਾ ਧਰਮ ਦੇ ਨਾਂ ਤੇ ਝੂਠ ਬੋਲ ਕੇ ਡਰਾ ਕੇ ਵੀ ਜਿਹੜਾ ਉਹਨਾਂ ਤੇ ਲੈ ਕੇ ਖਾਣਾ ਨਾ ਇਹ ਬਲੇਛਾ ਦਾ ਕਿਉਂਕਿ ਨੀਅਤ ਨੀਅਤ ਠੀਕ ਰਹੀ ਬਦ ਨੀਅਤੀ ਨਾਲ ਜਿਹੜੀ ਕਮਾਈ ਕਰਦੀ ਹੈ ਬਦ ਨੀਅਤੀ ਨਾਲ ਕਿਸੇ ਤੋਂ ਪੈਸਾ ਲੈਣਾ ਉਹ ਬਲੇਸ਼ਾ ਤੁਹਾਨੂੰ ਨਹੀਂ ਤਾਂ ਸਖੀ ਦੇ ਸੰਤੋਖੀ ਖਾਏ ਪਰਮੇਸ਼ਰ ਦੇ ਰਿਹਾ ਸਖੀ ਹੈ ਖਾਣ ਵਾਲੇ ਸੰਤੋਖੀ ਨਹੀਂ ਹਨ ਬਸ ਘਾੜ ਇਸ ਗੱਲ ਦੀ ਹੈ ਜੇ ਸਖੀ ਦਵੇ ਸੰਤੋਖੀ ਖਾਵੇ ਫਿਰ ਤਾਂ ਕੋਈ ਝਗੜਾ ਹੀ ਨਹੀਂ ਝਗੜਾ ਜਦ ਪੈਦਾ ਹੁੰਦਾ ਖਾਣ ਵਾਲਾ ਸੰਤੋਖੀ ਨਹੀਂ ਉਹਨੂੰ ਸੰਤੋਖ ਨਹੀਂ ਉਹ ਕਹਿੰਦਾ ਸਾਰਾ ਹੀ ਮੈਨੂੰ ਦੇ ਦੇ ਬਾਕੀਆਂ ਨੂੰ ਭੁੱਖੇ ਮਾਰ ਦੇ ਤੇ ਸਾਰੇ ਹੀ ਹੁਣ ਕੋਈ ਝਗੜਾ ਹੀ ਨਹੀਂ ਹੈ ਝਗੜਾ ਸੰਤੋਖ ਤੋਂ ਸੰਤੋਖ ਦੀ ਘਾਟ ਕਰਕੇ ਸੰਤੋਖ ਦੀ ਅਣਹੋਂਦ ਕਰਕੇ ਝਗੜਾ ਸਾ ਅੰਤਰ ਪੂਜਾ ਬੜੇ ਕਦੇਬਾ ਸੰਜਮ ਤੁਰਕਾ ਭਾਈ ਅੰਤਰ ਭਰ ਕੇ ਲੋਕੇ ਪੂਜਾ ਕਰਦਾ ਆਪਣੇ ਪੁੱਤਰ ਦੀ ਠਾਕੁਰ ਦੀ ਜੇ ਪੂਜਾ ਕਰਦਾ ਜੇ ਆਪਣੇ ਗ੍ਰੰਥ ਪੜਦਾ ਉਹ ਤਾਂ ਪੜਦਾ ਅੰਦਰ ਲੋਕੇ ਡਰਦਾ ਮੁਸਲਮਾਨੀ ਰਾਜ ਹੈ ਬਾਹਰ ਜਿਹੜੀ ਪ੍ਰਗਟ ਰੂਪ ਚ ਸੰਜਮ ਕਰਦਾ ਕਰ ਉਹ ਦਿਖਾਵੇ ਦੇ ਜਿਵੇਂ ਬਾਖਿਆ ਦਾ ਕੁੱਠਾ ਬੱਕਰਾ ਖਾਣਾ ਉਹਨਾਂ ਤੋਂ ਹਲਾਲ ਕਰਵਾ ਲਿਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਕਤੇਵ ਜਿਹੜੀ ਉਹਨਾਂ ਦੀ ਇਕਰਾਰ ਉਹ ਬਾਹਰ ਸਮਾਂ ਲੈ ਕੇ ਪੜਦੇ ਅੰਤਰ ਪੂਜਾ ਬੜੇ ਕਿਤੇ ਬੜੇ ਕਿਤੇ ਉਹਨੇ ਉਹਨਾਂ ਦੀ ਕਤੇਵ ਪੜਦਾ ਉਹ ਤਾਂ ਪੜਦਾ ਬਾਹਰ ਦਰਾਂ 'ਚ ਬੈਠ ਕੇ ਚੌੜੇ 'ਚ ਬੈਠ ਕੇ ਜਿੱਥੇ ਦੇਖਣ ਲੋਕ ਪੂਜਾ ਕਰਦਾ ਤਾਂ ਡਰਦਾ ਜਿਹੜਾ ਆਦਮੀ ਧਰਮ ਦੇ ਰਸਤੇ 'ਚ ਡਰਪੋਕ ਹੈ ਉਹ ਧਰਮ ਕੋ ਬੰਦਾ ਹੁੰਦਾ ਹੀ ਨਹੀਂ ਇਹ ਕਮੀ ਖਾਲਸੇ 'ਚ ਨਹੀਂ ਰਹੀ ਸਿੱਖਾਂ 'ਚ ਨਹੀਂ ਉਹ ਧਰ ਦੇਖੋ ਧਰਮ ਹਿੰਦੂ ਦਾ ਬ੍ਰਾਹਮਣ ਦਾ ਵੀ ਹੈ ਉਹ ਡਰ ਗਿਆ ਪ੍ਰਮਾਈਜ਼ ਕਰ ਲਿਆ ਧਰਮ ਜੋਗੀਆਂ ਦਾ ਵੀ ਹੈ ਤਾਂ ਭੱਜ ਗਏ ਆ ਪ੍ਰਮਾਈਜ਼ ਕਰ ਲਿਆ ਜੋਗੀ ਖਾਲਸੇ ਨੇ ਰਿਐਕਸ਼ਨ ਕਰ ਲਿਆ ਸਿੱਖਾਂ ਉਹ ਅੜ ਗਏ ਤੇ ਅੜ ਗਏ ਤਸੀਹੇ ਚੱਲ ਲੈ ਝਗੜੇ ਕਰ ਲੈ ਲੜਾਈਆਂ ਲਾੜੀਆਂ ਉੱਜੜ ਕੇ ਸਭ ਕੁਝ ਕਰ ਲਿਆ ਪਰ ਬਣਾ ਕੇ ਹਟੇ ਚੜਨਾ ਨਹੀਂ ਚੜ ਕੇ ਰਾਹ ਨਹੀਂ ਬਦਲ ਪੈ ਦੇ ਵਿੱਚ ਰਾਹ ਨਹੀਂ ਬਦਲ ਇਹੀ ਗੱਲ ਸੀ ਗੁਰੂ ਘਰ ਦੀ ਹੋਰ ਕੀ ਸੀ ਗੁਰੂ ਘਰ ਦੀ ਕੀ ਗੱਲ ਸੀ ਪੈ ਕਾਹੂ ਕੋ ਦੇਤ ਨਾ ਨਾ ਪੈ ਮੰਨਤਾ ਨਾ ਤਾਂ ਅਸੀਂ ਧਰਮ ਦੇ ਨਾਂ ਤੇ ਕਿਸੇ ਨੂੰ ਭੈ ਕਰੀ ਦਈਏ ਭੈ ਨਾਲ ਆਪਣਾ ਧਰਮ ਚਲਾਈਏ ਨਾ ਕਿਸੇ ਦੇ ਭੈ ਨਾਲ ਉਹਦਾ ਧਰਮ ਅਸੀਂ ਬਣੀ ਭੈ ਕਾਹੂ ਕੋ ਦੇਤਨਾ ਹੈ ਨਾ ਭੈ ਮੰਨਤ ਨਾ ਕਿਸੇ ਦੀ ਭੈ ਮੰਨਦੇ ਅਸੀਂ ਇਹ ਗੱਲ ਐਲਾਨ ਨਾ ਕਹਿ ਦੇਣੀ ਸੌਖੀ ਗੱਲ ਨਹੀਂ ਸੀ ਉਸ ਵੇਲੇ ਜਦੋਂ ਕਿ ਪ੍ਰੈਸ਼ਰ ਦੇ ਨਾਲ ਧਰਮ ਪਰਵਰਤਨ ਹੋ ਰਿਹਾ ਸੀ ਇਹ ਗੱਲ ਜਦੋਂ ਕਹੀ ਜਦੋਂ ਆ ਕੇ ਉਹਨਾਂ ਨੇ ਫਟਦਾ ਨੇ ਕਿਹਾ ਵੀ ਤੁਸੀਂ ਸਾਡੇ ਗੁਰੂ ਹੋ ਤੁਸੀਂ ਸਾਡੇ ਧਰਮ ਦੀ ਰੱਖਿਆ ਕਰੋ ਉਦੋਂ ਹੀ ਸ਼ਲੋਕ ਲਿਖੇ ਨੇ ਉਹ ਕਹਿੰਦੇ ਵੀ ਗੁਰੂ ਨੂੰ ਸਦੋ ਸਾਡੇ ਗੁਰੂ ਨੂੰ ਮੁਸਲਮਾਨ ਬਣਾ ਲਓ ਅਸੀਂ ਸਾਰੇ ਬਣ ਜਾਵਾਂ ਉਦੋਂ ਉਹਨਾਂ ਨੇ ਕਿਹਾ ਪੈ ਕਾਹੂ ਕੋ ਦੇਤਨਾ ਨਾ ਪੈ ਮੰਨਦਾ ਨਾ ਅਸੀਂ ਕਿਸੇ ਨੂੰ ਪੈ ਦਈਏ ਨਾ ਕਿਸੇ ਦੀ ਪੈ ਬਣੀਏ ਹਜਰ ਕੁਝ ਵੀ ਹੋਵੇ ਹਜਰ ਉਹ ਹੋਇਆ ਜੋ ਹੋਇਆ ਪਤਾ ਹੀ ਹੈ ਹਜ਼ਰ ਜੋ ਮਰਜੀ ਹੋਵੇ ਪਰ ਪਹਿਰ ਹੀ ਮੰਨਣੀ ਜਾਲਾ ਹੈ ਸਤੀ ਦਾਸ ਹੈ ਮਦੀ ਦਾਸ ਹੈ ਸਾਰੇ ਹੀ ਨਾ ਤੇ ਤੇਗ ਬਹਾਦਰ ਵੀ ਸਾਰੇ ਸ਼ਹੀਦ ਹੋਏ ਸਿੱਖ ਪਹਿਲਾਂ ਸ਼ਹੀਦ ਹੋਏ ਪਹਿਰ ਹੀ ਬਦੀ ਇਹ ਹੋਇਆ ਰਿਐਕਸ਼ਨ ਇਹ ਅੜ ਗਏ ਉਹ ਅੜੇ ਦੀ ਜੋਗੀ ਦੀ ਅੜੇ ਭੰਡਦਰੀ ਵਾਲੇ ਭੰਡ ਦਾ ਕੰਪਰੋਮਾਈਜ਼ ਹੈ ਦੇਖੋ ਅੰਤਰ ਪੂਜਾ ਪੜੇ ਇਹ ਹੈ ਹਿਸਟਰੀ ਗੁਰਬਾਣੀ ਦੀ ਹਿਸਟਰੀ ਪਈ ਹੈ ਸਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹਿਸਟਰੀ ਪੜਨ ਵਾਸਤੇ ਗੁਰਬਾਣੀ ਪਈ ਹੈ ਹਿਸਟਰੀ ਇਹਦੀ ਤੁਸੀਂ ਵਿਆਖਿਆ ਕਰ ਲਓ ਸਾਰੀ ਹਿਸਟਰੀ ਹੈ ਹੋਰ ਕੀ ਹੈ ਇਹ ਹਿਸਟਰੀ ਸੱਚੀ ਹੈ ਬਾਹਰ ਵਾਲੀ ਝੂਠੀ ਹੋਊਗੀ ਹੋਰ ਕਿਸੇ ਨੇ ਕੀ ਲਿਖਦਾ ਅੰਦਰ ਪੂਜਾ ਕਰਦੇ ਨੇ ਲੋਕ ਕੇ ਡਰਦੇ ਸਾਨੂੰ ਦੇਖਣਾ ਰਹਿਣ ਆਪਣਾ ਧਰਮ ਵੀ ਅੰਦਰੋਂ ਧਰਮ ਨਹੀਂ ਛੱਡਿਆ ਹੋਇਆ ਪਰ ਡਰਦੇ ਬਾਹਰ ਕਿਤੇ ਪੜਦੇ ਨੂੰ ਫੜੇ ਕਿਤਾਬਾਂ ਸੰਜਮ ਕਿਹਾ ਹਜਾ ਕਰਦੇ ਨੇ ਸੰਜਮ ਧੋਖਾ ਭਾਈ ਯਾਨੀ ਜੋ ਵਰਤੋ ਕਰਦੇ ਨੇ ਜੋ ਕਰਿਆ ਕਰਮ ਕਰਦੇ ਨੇ ਕਰਮ ਕਾਂਡ ਕਰਦੇ ਨੇ ਸੰਜਮ ਕਰਮ ਕਾਂਡ ਨੂੰ ਕਹਿੰਦੇ ਨੇ ਉਹ ਤੁਰਕਾਲਾ ਹੀ ਕਰਦੇ ਮੁਸਲਮਾਨਾਂ ਮਨਾਲਾ ਕਰਦੇ ਸੰਜਮ ਤੁਰਕਾ ਭਾਈ ਲੈ ਪਖੰਡਾ ਨਾਮ ਲਈਐ ਜਾਇ ਤਰਨ ਦਾ ਕਹਿੰਦੇ ਪਖੰਡ ਛੱਡਦੇ ਇਸ ਪਖੰਡ ਨਾਲ ਕੁਝ ਨਹੀਂ ਬਣਨ ਵਾਲਾ ਆ ਹਕੂਮਤੋਂ ਤੋਂ ਤੈਨੂੰ ਥੋੜੀ ਜਿਹੀ ਸਿੰਪਥੀ ਮਿਲ ਜੂਗੀ ਜਾਨ ਵਖੀ ਹੋ ਜੂਗੀ ਹੋਰ ਕੁਝ ਨਹੀਂ ਹੈ ਧਰਮ ਤੋਂ ਕੁਝ ਨਹੀਂ ਬਣਨ ਵਾਲਾ ਇਹਦੇ ਨਾਲ ਨਾ ਲਈਏ ਜਾਇ ਤਰਨ ਦਾ ਜੇ ਤੈ ਤਰਨਾ ਸੱਚ ਨਾਲ ਜੁੜ ਜਾ ਨਾਮ ਨਾਲ ਜੁੜ ਜਾ ਨਾਮ ਵੇਦ ਵਿੱਚ ਹੈਗਾ ਤੇਰੇ ਕੋਲ ਵੀ ਨਾਮ ਹੈਗਾ ਵੇਦਾ ਮੈਂ ਨਾਮ ਉਤਮ ਦੋਸ ਮੈਂ ਨਹੀਂ ਫਿਰੇ ਜੋ ਬੇਤਾ ਲਿਆ ਨਾਮ ਲੈ ਤੂੰ ਦੱਸ ਵੀ ਜਿਹੜਾ ਸੁਪੀਰੀਅਰ ਧਰਮ ਸੁਪੀਰੀਅਰ ਗਿਆਨ ਅੱਲਾ ਹੈਗਾ ਤੁਸੀਂ ਵੀ ਮੰਨਦੇ ਹੋ ਅੱਲਾ ਹੈਗਾ ਦੱਸੋ ਅੱਲਾ ਕੀ ਹੈ ਕਿਆ ਅਸੀਂ ਦੱਸਦੇ ਅੱਲਾ ਕੀ ਹੈ ਗੱਲ ਖਤਮ ਹੋਈ ਅਸੀਂ ਇਹ ਨਹੀਂ ਕਹਿੰਦੇ ਵੀ ਅੱਲਾ ਨੂੰ ਅਸੀਂ ਵਾਹਿਗੁਰੂ ਕਹਿਣਾ ਇਹ ਝਗੜਾ ਨਹੀਂ ਆਇਆ ਜਿਸ ਅਸੀਂ ਅੱਲਾ ਨੂੰ ਖੁਦਾ ਵਾਹਿਗੁਰੂ ਨੂੰ ਖੁਦਾ ਨਹੀਂ ਕਹਿਣਾ ਇਹ ਝਗੜਾ ਨਹੀਂ ਹੈ ਗੁਰੂ ਸਾਹਿਬ ਇਹ ਨਹੀਂ ਝਗੜਾ ਹੈਗਾ ਸਾਡਾ ਤੁਸੀਂ ਅੱਲਾ ਅੱਲਾ ਕਹ ਲੋ ਕੋਈ ਗੱਲ ਨਹੀਂ ਖੁਦਾ ਕਹ ਲੋ ਖੁਦਾ ਕਹ ਲੋ ਪਰ ਹੈ ਕੀ ਉਹ ਜਾਂ ਉਹ ਸਮਝਾ ਦੋ ਤੁਸੀਂ ਇਹ ਸਮਝਾ ਸਮਝ ਲੋ ਸੱਤੇ ਜਿਹੜਾ ਸਮਝਾ ਨਹੀਂ ਸਕਦਾ ਉਹਦੇ ਕੋਲ ਘਟ ਗਿਆ ਨਾ ਉਸ ਲਈ ਮੁਸਲਮਾਨ ਨਹੀਂ ਹੈ ਜਿਹੜਾ ਖੁਦਾ ਤੱਕ ਪਹੁੰਚ ਨਹੀਂ ਜਿਹਦੀ ਉਸ ਲਈ ਮੁਸਲਮਾਨ ਨਹੀਂ ਹੈ ਇਹ ਤਰੀਕਾ ਵਰਤਿਆ ਇਹ ਤਰੀਕਾ ਵਰਤਿਆ ਗੁਰੂ ਘਰ ਦੇ ਪੰਜ ਪਾਸ਼ਾ ਨੇ ਇਸੇ ਕਰਕੇ ਉਹ ਮੀਆਂ ਵੀਰੋ ਦੀ ਕਾਇਲ ਹੋਏ ਨੇ ਖੁਦਾ ਤੱਕ ਜਿਹਦੀ ਪਹੁੰਚ ਹੈ ਉਸ ਲਈ ਮੁਸਲਮਾਨ ਆਇਆ ਜਿਹਦੀ ਖੁਦਾ ਤੱਕ ਪਹੁੰਚ ਰਹੀ ਉਸ ਲਈ ਮੁਸਲਮਾਨ ਦੱਸੋ ਕਬੀਰ ਕਹਿੰਦਾ ਅੱਬਲ ਲੋ ਨੂਰ ਪਾਇਆ ਨੂਰ ਅੱਲਾ ਨੇ ਪਾਇਆ ਅੱਲਾ ਨੇ ਪਾਇਆ ਫਿਰ ਕੀ ਹੋ ਗਿਆ ਜਿਹਨੂੰ ਅੱਲਾ ਕਹਤਾ ਫਿਰ ਕੀ ਹੋ ਗਿਆ ਰਾਮ ਵੀ ਅੱਲਾ ਵੀ ਸਾਰੇ ਵੀ ਵਰਤੇ ਨੇ ਸ਼ਬਦਾਂ ਦੇ ਵਿੱਚ ਕਮੀ ਨਹੀਂ ਕਮੀ ਸ਼ਬਦਾਂ ਦੇ ਅਰਥਾਂ 'ਚ ਜਦ ਤੁਸੀਂ ਰਾਮ ਡੁਪਲੀਕੇਟ ਖੜਾ ਕਰ ਲਿਆ ਅਸਲੀ ਰਾਮ ਛੱਡਤਾ ਨਹੀਂ ਤਾਂ ਕਹਿੰਦੇ ਰਾਮ ਸਭ ਦੇ ਵਿੱਚ ਹੈ ਵਿਰੋਧ ਦਸ਼ਰਥ ਦਾ ਬੁੱਢਾ ਰਾਮ ਸਾਰਿਆਂ ਦੇ ਕਿਵੇਂ ਹੋ ਗਿਆ ਵੇ ਜਦੋਂ ਜੰਮਿਆ ਨਹੀਂ ਸੀ ਉਦੋਂ ਕਿਹੜਾ ਰਾਮ ਸੀ ਸਾਰਿਆਂ ਦੇ ਉਸੇ ਨੂੰ ਕਿਉਂ ਨਹੀਂ ਰਾਮ ਕਹਿੰਦੇ ਤੁਸੀਂ ਪਰਸ਼ਰਾਮ ਉਹ ਤੋਂ ਬੜਾ ਹੈ ਪਰਸ਼ਰਾਮ ਦੇ ਨਾਲ ਵੀ ਰਾਮ ਹੈ ਉਹ ਰਾਮ ਕਿਹੜਾ ਜਿਹੜਾ ਪਰਸ਼ਰਾਮ ਦੇ ਨਾਲ ਲੱਗਿਆ ਹੋਇਆ ਪਰਸ਼ਰਾਮ ਤੋਂ ਤਾਂ ਬੜਾ ਰਾਮ ਤੋਂ ਵੀ ਰਾਮ ਦਾ ਸ਼ਬਦ ਪਹਿਲਾਂ ਦਾ ਕਿਹਦਾ ਰਾਮਚੰਦਰ ਤੋਂ ਸ਼ੁਰੂ ਹੋਇਆ ਪਰਸ਼ਰਾਮ ਤਾਂ 21 ਕੋਣਾ ਪਹਿਲਾਂ ਮਾਰੀਆਂ ਨੇ ਇਹਨਾਂ ਦੀਆਂ ਕਹਿੰਦੇ ਇਹੀ ਕਹਿੰਦੇ ਨੇ ਮਾਰੀਆਂ ਨੇ ਜਾਂ 21 ਪੀੜੀਆਂ ਰਾਮ ਚੰਦਰ ਤੋਂ ਇੱਕ ਪੀੜੀਆਂ ਪਹਿਲਾਂ ਹੈ ਪਰਸ਼ੁਰਾਮ ਇਹਦਾ ਮਤਲਬ ਰਾਮ ਦਾ ਲਫ਼ਜ਼ ਉਦੋਂ ਵੀ ਹੈਗਾ ਡੁਪਲੀਕੇਟ ਰਾਮ ਬਣਾ ਲਿਆ ਉਹਨੂੰ ਸ਼ਾਇਦ ਹੀ ਗੱਲ ਹੈ ਗੋਵਿੰਦ ਡੁਪਲੀਕੇਟ ਬਣਾ ਲਿਆ ਡੁਪਲੀਕੇਟ ਬਣੀ ਗੁਰਬਾਣੀ ਡੁਪਲੀਕੇਟ ਬਣੀ ਸ਼ਿਵ ਨੂੰ ਬਾਣੀ ਮੰਨਦੀ ਹੈ ਪਰ ਡੁਪਲੀਕੇਟ ਸ਼ਿਵ ਨੂੰ ਨਹੀਂ ਮੰਨਦੀ ਬੰਦਾ ਨਹੀਂ ਸ਼ਿਵ ਹੋ ਸਕਦਾ ਜਨਮ ਨਹੀਂ ਲੈਂਦਾ ਸ਼ਿਵ ਸ਼ਕਤੀ ਆਪ ਉਪਾਇ ਕੇ ਕਰਤਾ ਆਪੇ ਹੁਕਮ ਕਰਦਾ ਹੈ ਕਰਤਾ ਹੀ ਸ਼ਿਵ ਹੈ ਉਸੇ ਨੂੰ ਕਿਹਾ ਜਿਹੜੀ ਸ਼ਿਵਾ ਸ਼ਿਵ ਸ਼ਕਤੀ ਆਪ ਉਪਾਇ ਕੇ ਜਿਹੜੀ ਉਹਨੇ ਸ਼ਕਤੀ ਪੈਦਾ ਕੀਤੀ ਹੈ ਸ਼ਿਵ ਨੇ ਉਹਨੂੰ ਸ਼ਿਵਾ ਕਹਿੰਦੇ ਨੇ ਦਸ ਪਾਏ ਦੇਹ ਸ਼ਿਵਾ ਮਰ ਮੋਹ ਹੈ ਸ਼ੁਭ ਕਰਮਣ ਤੇ ਕਬ ਹੋਣਾ ਜ਼ਰੂਰ ਹੁਣ ਇਹ ਗੱਲ ਦੀ ਵਿਆਖਿਆ ਹੈ ਨਹੀਂ ਸੀ ਸਿੱਖਾਂ ਕੋਲ ਅਲਰਜੀ ਗੱਲ ਹੀ ਸ਼ਿਵਾ ਦੇ ਪਿਛਵਾ ਹੀ ਨਹੀਂ ਗੱਲ ਦਸਮ ਗ੍ਰੰਥ ਨਹੀਂ ਸਾਡਾ ਅਕਲ ਹੈ ਨਹੀਂ ਆਪ ਨੂੰ ਦਸਮ ਗ੍ਰੰਥ ਨੂੰ ਰੱਦ ਕਰਤਾ ਸਮਝਾਉਣ ਦੀ ਸ਼ਕਤੀ ਨਹੀਂ ਸੀ ਸਮਝਾਉਣ ਦੀ ਸਮਰੱਥਾ ਨਹੀਂ ਸੀ ਕਿ ਸ਼ਿਵ ਨੂੰ ਕੱਢਦੇ ਉਹਨਾਂ ਦਾ ਆਦ ਗੁਰੂ ਗ੍ਰੰਥ ਸਾਹਿਬ ਜੀ ਸ਼ਿਵ ਨੂੰ ਵੀ ਕੱਢਦੇ ਦਸ ਗੁਰਾਂ ਤਾਂ ਜਿੱਥੇ ਤੱਕ ਇਹਨਾਂ ਵਾਲੇ ਸ਼ਿਵ ਦੀ ਗੱਲ ਹੈ ਕਹਿੰਦੇ ਇੱਕ ਸ਼ਿਵ ਗਏ ਇੱਕ ਸ਼ਿਵ ਭਏ ਇੱਕ ਗਏ ਇੱਕ ਫੇਰ ਭਏ ਰਾਮ ਔਰ ਕ੍ਰਿਸ਼ਨ ਕੇ ਅਵਤਾਰ ਕੀ ਅਨੇਕ ਹੈ ਇਹ ਨਾਲੇ ਸ਼ਿਵ ਨੂੰ ਐ ਕਟਿਆ ਹੈ ਇਹ ਸ਼ਿਵ ਨਹੀਂ ਹੈ ਜਪਣ ਵਾਲਾ ਵਾਲਾ ਸ਼ਿਵ ਨਹੀਂ ਹੁੰਦਾ ਸ਼ਿਵ ਨਾ ਜਾਂਦਾ ਨਾ ਮਰ ਜਿਹਨੂੰ ਅਸੀਂ ਪਰਮੇਸ਼ਰ ਕਹਿੰਦੇ ਉਸ ਨੂੰ ਸ਼ਿਵ ਕਿਹਾ ਹੈ ਜਿਹਨੂੰ ਵਿਸ਼ਵ ਕਿਹਾ ਹੋਇਆ ਉਹ ਵੀ ਪਰਮੇਸ਼ਰ ਕੋਈ ਹੈ ਪਰਮੇਸ਼ਰ ਦਾ ਰੂਪ ਹੈ विष्णु की ਮਾਇਆ दे ਹੋਏ वैष्णु ਸੋ ਜਿਸ ऊपर ਸੋ ਪ੍ਰਸੰਨ विष्णु ਕੀ ਮਾਇਆ ਦੇ ਹੋਏ ਫਿਰ ਵਿਸ਼ਨ ਦੇ ਅਸਲੀ ਅਰਥ ਦੱਸੇ ਨੇ ਵਿਸ਼ਨੂ ਤੇ ਵਿਸ਼ਨ ਤੇ ਅਲਰਜੀ ਨਹੀਂ ਹੈ ਗੁਰੂ ਘਰ ਨੂੰ ਤੁਸੀਂ ਵਿਸ਼ਨੂ ਆਦਮੀ ਨੂੰ ਕਿਵੇਂ ਬਣਾ ਲਿਆ ਗੱਲ ਇਹ ਹੈ ਵਿਸ਼ਨ ਤੇ ਅਲਰਜੀ ਨਹੀਂ ਸਹੀ ਵਿਸ਼ਨ ਕੌਣ ਹੈ ਸੋਧੇ ਸਿਮਰਤ ਸਾਸਤਰ ਸੋਧ ਕੇ ਲਫ਼ਜ਼ ਸਾਰੇ ਇਹ ਸਾਰੀ ਭਾਸ਼ਾ ਸੋਧ ਕੇ ਵਿਦਿਆ ਸੋਧੇ ਤਾਂ ਤਤ ਗਿਆਨ ਤੇ ਲਿਆ ਤਤ ਗਿਆਨ ਬਣਾਤਾ ਵੇਦ ਪ੍ਰਾਣ ਸਿਮਰਤੀ ਸੁਧਾਖਰ ਸੁਵਣ ਸ਼ਬਦ ਵੇਦ ਪ੍ਰਾਣ ਸਿਮਰਤੀ ਦੇ ਵਿੱਚ ਜਿੰਨੇ ਅੱਖਰ ਆਏ ਹੋਏ ਨੇ ਨਾ ਇਹ ਅੱਖਰ ਵਿਸ਼ਨੂ ਸ਼ਿਵ ਗੋਬਿੰਦ ਟਾਏ ਹੋਏ ਨੇ ਇਹ ਅੱਖਰ ਵੇਦ ਪੁਰਾਣ ਸਿਮਰਤੀ ਇਹ ਅੱਖਰ ਸ਼ੁੱਧ ਕੀਤੇ ਨੇ ਕਿਤੇ ਰਾਮ ਨਾਮ ਇੱਕ ਆਖਰ ਆਖਰ ਨੂੰ ਰਾਮ ਨਾਮ ਦੇ ਨਾਲ ਬੁਲਾਤੇ ਲਿਆ ਆਖਰ ਨੂੰ ਤਤ ਗਿਆਨ ਦੇ ਨਾਲ ਬੁਲਾਤੇ ਲਿਆ ਸੋਧੇ ਸ਼ਬਦ ਸਾਚਾ ਸਗਲ ਦਾ ਮਤਲਬ ਇਹ ਹੈ ਇਹ ਅੱਖਰੇ ਸੋਧੇ ਜਿਹਨਾਂ ਦੇ ਅਰਥ ਦੱਸੇ ਨੇ ਨਵੇਂ ਵੇਦ ਵਾਲੇ ਅਰਥ ਦੱਸੇ ਨੇ ਫਿਰ ਅਰਥਾਂ ਦੇ ਅਰਥ ਕਰਦੇ ਸੀ ਇਹਨਾਂ ਦੇ ਜਿਵੇਂ ਅਸੀਂ ਗੁਰੂ ਦੇ ਅਰਥ ਦੇ ਅਰਥ ਕਰਤੇ ਨਾਨਕ ਨੂੰ ਗੁਰੂ ਕਹਿ ਕੇ ਅਸੀਂ ਨਹੀਂ ਕੀਤੇ ਗੁਰੂ ਤਾਂ ਪਰਮੇਸ਼ਰ ਹੈ ਨਾ ਜਪਦਾ ਨਾ ਮਰਦਾ ਅਸੀਂ ਨਾਨਕ ਨੂੰ ਗੁਰੂ ਕਹਿ ਕੇ ਅਰਥ ਕਰਤਾ ਉਹ ਇਹ ਕਰਦੇ ਹੀ ਹੁੰਦੇ ਨੇ ਸਾਰੇ ਇਹ ਸਾਰੇ ਕਰਦੇ ਹੁੰਦੇ ਨੇ ਪਿੱਛੇ ਵਾਲੇ ਜਿਨ੍ਹਾਂ ਦੇ ਪੱਲੇ ਨਹੀਂ ਨਾ ਰਹਿਦਾ ਧਰਮ ਉਹ ਹੀ ਕੁਝ ਕਰਦੇ ਹੁੰਦੇ ਨੇ ਉਹ ਪਤਾ ਹੁੰਦਾ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਜਿੱਦਾਂ ਕੋ ਕਰ ਚੁੱਕੇ ਨੇ ਉਹਨਾਂ ਦਾ ਤਾਂ ਹੁੰਦਾ ਵੀ ਸਾਡਾ ਸਾਡੇ ਬੜੇ ਕੋਈ ਵਰਸ਼ਾ ਸੀਗਾ ਬਜ਼ੁਰਗਾਂ ਕੋਲ ਉਹ ਕੋਠੇ ਤੇ ਖੜ ਕੇ ਕਾਬਲ ਦੇ ਪਠਾਨ ਨੂੰ ਉੱਥੇ ਮਿਲ ਲੈਂਦੇ ਸੀ ਬਸ ਉਹ ਕਹਿੰਦਾ ਸਾਡੇ ਬਜ਼ੁਰਗਾਂ ਦੀ ਕਮਾਈ ਸੀ ਉਹਦੀ ਖੋਲਣੀ ਸੀ ਉਹ ਪੂਰਬ ਤੋਂ ਪੱਛਮ ਤੱਕ ਲੰਬੀ ਸੀ ਉਹ ਕਹਿੰਦਾ ਸਾਡਾ ਵਰਸ਼ਾ ਏਡਾ ਸੀ ਕਹਿੰਦਾ ਤੁਹਾਡਾ ਵਰਸ਼ਾ ਰੱਖਦੇ ਕਿਤੇ ਕਹਿੰਦਾ ਤੁਹਾਡੀ ਖੋਲਣੀ ਜੀ ਜੇ ਤਾਂ ਕਹੇ ਖੁੱਲੀ ਛੋਟੀ ਆ ਅਸੀਂ ਉਹ ਸਾਰੇ ਝੂਠ ਬੋਲੇ ਜਿਹੜੇ ਝੂਠ ਹਿੰਦੂਆਂ ਨੇ ਬੋਲੇ ਸੀ ਜੇ ਤਾਂ ਅਸੀਂ ਕਹਿੰਦੇ ਆ ਵੀ ਬਾਬੇ ਦੀਪ ਸਿੰਘ ਨੇ ਸਿਰ ਨਹੀਂ ਰੱਖ ਕੇ ਲੜਿਆ ਤਾਂ ਮਰਦੇ ਆ ਜੇ ਹੁਣ ਉਹ ਕਹਿੰਦੇ ਨੇ ਖੜਕ ਸਿੰਘ ਨੇ ਸਿਰ ਰੱਖਿਆ ਚੱਕਿਆ ਅਸੀਂ ਕਹਿੰਦੇ ਚੱਕਿਆ ਨਹੀਂ ਜਾ ਸਕਦਾ ਹੁਣ ਕਹਿ ਨਹੀਂ ਸਕਦੇ ਖੜਕ ਜੋ ਅਸੀਂ ਮੰਨ ਬੈਠੇ ਦੀਪ ਸਿੰਘ ਨੇ ਸਿਰ ਚੱਕਿਆ ਉਹ ਸਾਰੀਆਂ ਗੱਲਾਂ ਸਾਡੇ ਨਾਲ ਜੋੜਦੀ ਨਾ ਜਿਨ੍ਹਾਂ ਤੋਂ ਗੁਰਬਾਣੀ ਖਰਾਬ ਸੀ ਤਾਂ ਅਸੀਂ ਕਿਵੇਂ ਕਹੀਏ ਜੇ ਅਸੀਂ ਕਹਿੰਦੇ ਵੀ ਵਰ ਦਿੱਤਾ ਨਹੀਂ ਜਾ ਸਕਦਾ ਫਿਰ ਗਠੇ ਵਾਲੀ ਸਾਖੀ ਬਾਬੇ ਬੁੱਢੇ ਵਾਲੀ ਉਹ ਮਜਬੂਰ ਕਰ ਜਾਂਦੇ ਤੁਹਾਡੇ ਬਾਬੇ ਬੁੱਢੇ ਨੂੰ ਨਹੀਂ ਵਰ ਦਿੱਤਾ ਜੇ ਅਸੀਂ ਕਹਾਂਗੇ ਨਹੀਂ ਦਿੱਤਾ ਤਾਂ ਵਰਦੇ ਹਾਂ ਜੇ ਕਹਿਣਾ ਦਿੱਤਾ ਤਾਂ ਵਰਦੇ ਹਾਂ ਫਿਰ ਗੁਰਬਾਣੀ ਤੋਂ ਜਾਂਦੇ ਐ ਫਸ ਗਏ ਜੇ ਤਾਂ ਮਰਦੇ ਤਾਂ ਮਰਦੇ ਨਹੀਂ ਮਰਦੇ ਤਾਂ ਮਰਦੇ ਦੋਵੇਂ ਪਾਸੇ ਮੌਤ ਹੈ ਜੇ ਤਾਂ ਮਰਦੇ ਆ ਬਾਬੇ ਬੁੱਢੇ ਨੇ ਮਰ ਦਿੱਤਾ ਫਿਰ ਤਾਂ ਗੁਰਬਾਣੀ ਤੋਂ ਝੂਠੇ ਬੈਠੇ ਕਿ ਜੰਮਣ ਪਲਣਾ ਹੋ ਕਬਰ ਨਹੀਂ ਮਰਦੇ ਤਾਂ ਥੋੜਾ ਮੰਨਿਆ ਹੋਇਆ ਆਤਮਾ ਦੀ ਮੰਨਦੀ ਫਸਦੇ ਇੱਥੇ ਫਸ ਗਈ ਸਿੱਖੀ ਝੂੜ ਵਾਲ ਲਿਆ ਸੀ ਘਰ ਉਹਨਾਂ ਨੂੰ ਕਿਵੇਂ ਕਹੀਏ ਸਾਰਾ ਝੂਠ ਹੈ ਗਲਤੀ ਕਰਕੇ ਮਾਫੀ ਮੰਗਣੀ ਬਹੁਤ ਔਖੀ ਹੈ ਬਸ ਇਹ ਮੰਨਣਾ ਕਿ ਹੁਣ ਝੂਠ ਹੈ ਸਾਡੇ ਇਹ ਇਹ ਹੱਡੀ ਬੜੀ ਨਹੀਂ ਗੱਲ ਦੀ ਗੱਲ ਤੇ ਹੱਡੀ ਫਸ ਗਈ ਹੈ ਸਾਰਾ ਇਤਿਹਾਸ ਝੂਠ ਜਿਹੜਾ ਪ੍ਰਚਾਰ ਕਰ ਲਿਆ ਨਾ ਜਿਹੜਾ ਅਸੀਂ ਝੂਠ ਉਹ ਹੀ ਹਲਕ 'ਚ ਹੱਡੀ ਬਣੀ ਕਈ ਵੀ ਜਾਂਦੇ ਨੇ ਸੋਧੋ ਗੁਰਬਾਣੀ ਅਨੁਸਾਰ ਕਈ ਜਾਂਦੇ ਨੇ ਸੋਧੋ ਜਿੱਦਾਂ ਸੋਧਿਆ ਕੱਖ ਨਹੀਂ ਰਹਿਣਾ ਪਹਿਲਾਂ ਗੁਰਬਾਣੀ ਨੂੰ ਤਾਂ ਦੇਖ ਲਓ ਗੁਰਬਾਣੀ ਕਹਿੰਦੀ ਕੀ ਹੈ ਫਿਰ ਸੋਧਾਂਗੇ ਵੀ ਸਾਡੇ ਕੋਲ ਕਸੌਟੀ ਜਦ ਹੈ ਉਹ ਨਹੀਂ ਰੌਲਾ ਪਾਈ ਜਾਂਦੇ ਨੇ ਗੁਰਬਾਣੀ ਅਨੁਸਾਰ ਸੋਧੋ ਗੁਰਬਾਣੀ ਅਨੁਸਾਰ ਸੋਧੋ ਗੁਰਬਾਣੀ ਕੀ ਹੈ ਪਹਿਲਾਂ ਇਹ ਦੱਸੋ ਗੁਰਮਤ ਕਹਿੰਦੀ ਕੀ ਹੈ ਪਹਿਲਾਂ ਪੈਮਾਨਾ ਦਾ ਲਿਆਓ ਜਿਹਦੇ ਨਾਲ ਆਪਣਾ ਤੁਸੀਂ ਸਭ ਕੁਝ ਉਹ ਗੱਜ ਚਾਹੀਦਾ ਗੱਜ ਗੱਜ ਨਾਮਦੇਵ ਕੋ ਸੀਗਾ ਕੈਂਚੀ ਵੀ ਸੀ ਨਾਮਦੇਵ ਕੋ ਮਨ ਮੇਰਾ ਗੱਜ ਮਨ ਜਿੱਦਾਂ ਸਿੱਧਾ ਹੋ ਗਿਆ ਨਾ ਨਾ ਦਾ ਸਿੱਧਾ ਗੁਰਮਤ ਨੂੰ ਮੰਨ ਗਿਆ ਪਰ ਛੱਡਤੇ ਨੇ ਉਦੋਂ ਨਾਲ ਕੋ ਗੱਜ ਆ ਜੂਗਾ ਆਤਾ ਮੰਨਦੇ ਨੇ ਵੜ ਨੇ ਮੰਨਦਾ ਹੀ ਨਹੀਂ ਗੁਰਬਾਣੀ ਨੂੰ ਐ ਕਰਕੇ ਰੱਖ ਜਾਂਦਾ ਨਾ ਸਰਬੀਮਾ ਕਰਦਾ ਫਿਰ ਉਥੋਂ ਜਦ ਉਹ ਸਾਖੀ ਹੈ ਇੱਕ ਪਾਸੇ ਹੈ ਰਜਿਸਟਰ ਵੀ ਮਾਰੀ ਕੱਢਣੀ ਪਰ ਉਹ ਤਾਂ ਪਰ ਛੱਡੇ ਮਾਰਦੇ ਨੇ ਮਨ ਮੇਰਾ ਗੱਲ ਜੀਬਾ ਮਰੀ ਕਰਤੀ ਫਿਰ ਜੀਬ ਕਰਤੀ ਬਣੂ ਸਾਚਾ ਝੂਠ ਦਾ ਫੈਸਲਾ ਜੀ ਕਰੂਗੀ ਵੀ ਝੂਠ ਹੈ ਫਿਰ ਮੱਪ ਮਾਪ ਕੱਟੇ ਜਮ ਕੀ ਫਾਸੀ ਜਮ ਕੀ ਫਾਸੀ ਫਿਰ ਨਾਪ ਕੇ ਕੱਟ ਤੇ ਐਨੀ ਗੱਲ ਸੱਚ ਹੈ ਇੰਨੀ ਝੂਠ ਤੋ ਫੀਤਾ ਗਾਇਤਾ ਪਹਿਲਾਂ ਪਹਿਲਾਂ ਕਰ ਲੋ ਜਿੰਨਾ ਜਰ ਗੁਰਬਾਣੀ ਦੀ ਸਮਝ ਨਹੀਂ ਹੈ ਅਰਥਾਂ ਦਾ ਬੋਧ ਨਹੀਂ ਹੈ ਉਹ ਨਾ ਜਰ ਕੁਛ ਵੀ ਨਹੀਂ ਬਣ ਸਕਦਾ ਨਾ ਤੁਹਾਡਾ ਇਤਿਹਾਸ ਉਹ ਹੋਵੇ ਜੇ ਤੁਹਾਡੇ ਕੋ ਮੀਟਰੇ ਨਹੀਂ ਹੈ ਸੋਧਣਾ ਕਾਹਦੇ ਨਾਲ ਗੁਰਮਤ ਅਨੁਸਾਰ ਦੇਖੋ ਜੀ ਦਸ ਗ੍ਰੰਥ ਨੂੰ ਗੁਰਮਤ ਦਾ ਪਤਾ ਨਹੀਂ ਦਸ ਗ੍ਰੰਥ ਨੂੰ ਪਹਿਲਾਂ ਦੇਖ ਲਓ ਫਿਰ ਤੁਸੀਂ ਕਿਹੜੀ ਮਤਨਾ ਦੇਖਿਆ ਕਿਹੜੀ ਅੱਖ ਨਾਲ ਦੇਖਿਆ ਗੁਰੂ ਦਸ ਗ੍ਰੰਥ ਗਲਤ ਹੈ ਜੇ ਤੁਹਾਡੇ ਕੋ ਅੱਖੇ ਨਹੀਂ ਹੈ ਉਹ ਉਹ ਦੂਈ ਨੈਣਾ ਤਾਂ ਹੈ ਨਹੀਂ ਇਹ ਦੂਈ ਨੈਣਾ ਮੱਤ ਛੂ ਹੈ ਉਹ ਅੱਖ ਤਾਂ ਹੈ ਉਹ ਨਹੀਂ ਕਿਸੇ ਕੋ ਕਿਹੜੀ ਅੱਖਰਾਂ ਦੇਖ ਕੇ ਪਹਿਲੇ ਫੈਸਲਾ ਕੀਤਾ ਤੁਸੀਂ ਜਿਹਦੇ ਕੋਲੋਂ ਅੱਖ ਨਹੀਂ ਉਹਨੇ ਫੈਸਲਾ ਕਿਵੇਂ ਦੇਤਾ ਜਿਹਨੇ ਫੈਸਲਾ ਦਿੱਤਾ ਗੁਰਬਾਣੀ ਦਾ ਅਰਥ ਕਰੇ ਗੁਰਬਾਣੀ ਦਾ ਅਰਥ ਕਰਕੇ ਦਿਖਾਵੇ ਫੈਸਲਾ ਦਾ ਸੀ ਮੰਨ ਲਾਂਗੇ ਗੁਰਬਾਣੀ ਨੂੰ ਅਰਥ ਆਦਮੇ ਸਾਰੇ ਮੰਨ ਲਾਂਗੇ ਫੈਸਲਾ ਛੋਟਾ ਕਿਹਾ ਠੀਕ ਹੈ ਬਿਲਕੁਲ ਹੈ ਨਹੀਂ ਸਾਰਾ ਹੀ ਇਹਦੇ ਅਰਥ ਕਰੋ ਸਾਰੀ ਦੇ ਇਹਦੇ ਸਿਰ ਅਰਥ ਆਉਂਦੇ ਨਹੀਂ ਉਹ ਫੈਸਲਾ ਤੁਹਾਡਾ ਕਿਵੇਂ ਮੰਨ ਲਈਏ ਤੁਸੀਂ ਤਾਂ ਮਨ ਹੋ ਉਹ ਆਦਮੀ ਨੂੰ ਖੋਤਾ ਦੀਨਾ ਨਹੀਂ ਖੜਾ ਕੀੜੀ ਦੱਸ ਰਿਹਾ ਚਲਦੀ ਹੈ ਕੀੜੀ ਦੇ ਪੈਰ ਕਹਿ ਰਹੇ ਕੀੜੀ ਦੇ ਡੰਗਾ ਦੱਸ ਰਿਹਾ ਕਹਿ ਰਹੇ ਖੋਤਾ ਦੀਨਾ ਨਹੀਂ ਜਿਹਨੂੰ ਖੋਤਾ ਨਹੀਂ ਦੀਦਾ ਉਹ ਕੀੜੀ ਦੇ ਲੱਤਾਂ ਕਿਵੇਂ ਮੰਨ ਲਈਏ ਕੀੜੀ ਦੇ ਢਾਈ ਲੱਤਾਂ ਨੇ ਉਹ ਕਹਿੰਦਾ ਕੀੜੀ ਦੇ ਅੰਦਰ ਤਾਂ ਲੀਨੇ ਦੇ ਖੋਤਾ ਮੈਨੂੰ ਦੀਦਾ ਨਹੀਂ ਇਹ ਹੋਰ ਖੋਤਾ ਦਾ ਲੀਨਾ ਨਹੀਂ ਹੈਗਾ ਕੀੜੀ ਦੇ ਉਹ ਲੱਤਾਂ ਨੇ ਦੀਦੀ ਕਿਵੇਂ ਦੀਦੀ ਨੇ ਕਿਹੜੀ ਅੱਖ ਨੂੰ ਦੀਦੇ ਅੱਖ ਦਾ ਉਹ ਜਿਹੜਾ ਖੋਤਾ ਨਹੀਂ ਨਾ ਤੁਹਾਨੂੰ ਅੱਖ ਦਾ ਉਹ ਆ ਜਿਹੜਾ ਇਹ ਨਹੀਂ ਪਤਾ ਲੱਗਿਆ ਕਰ ਅਬਦਾਲੀ ਭੇਸਵਾ ਆਓ ਕਲੰਦਰ ਕੇਸਵਾ ਕਿਹਾ ਸੀ ਅਬਦਾਲੀ ਭੇਸਵਾ ਉਹਨੇ ਹਮੇਸ਼ਾ ਅਬਦਾਲੀ ਬੰਨੀ ਬੈਠੇ ਤੁਸੀਂ ਹੁਣ ਤੇ ਉਹ ਅੱਖਾਂ ਧੜਕੋ ਕੋਲ ਖੋਤਾ ਵੀ ਨਹੀਂ ਦਿਖਿਆ ਇਹਦੇ ਨਾਲ ਖੋਤਾ ਵੀ ਨਹੀਂ ਦੇਖਿਆ ਹੋਰ 50 ਪੰਕਤੀਆਂ ਨੇ ਉਹ ਮੈਂ ਸ਼ਾਹ ਬਦਾਲੀ 450 ਸਾਲ ਬਾਅਦ ਹੋਇਆ ਤਾਂ ਪਹਿਲਾਂ ਹੋਇਆ ਹਾਂ ਬਾਅਦ ਹੋਇਆ ਇਹ ਭਗਤੀ 450 ਸਾਲ ਪਹਿਲਾਂ ਦੀ ਲਿਖੀ ਹੋਈ ਹੈ ਐਵੇਂ ਸ਼ਾਹ ਬਦਾਲੀ 450 ਸਾਲ ਬਾਅਦ ਪੈਦਾ ਹੋਇਆ ਪੰਕਤੀ ਲਿਖੀ ਨਾਮਦੇਵ ਜੀ ਐਵੇਂ ਸ਼ਾਹ ਬਦਾਲੀ ਹੋਇਆ ਕਾਦਰ ਤੁਸੀਂ ਐਵੇਂ ਸ਼ਾਹ ਬਦਾਲੀ ਨਾਲ ਜੋੜਤੀ ਤੇ ਹੋਤਾ ਨਹੀਂ ਨਾ ਸਾਨੂੰ ਇਹਨੂੰ ਹੋਤਾ ਨਹੀਂ ਨਾ ਗੱਲਾਂ ਬਾਤਾਂ ਬੜਬੜੀਆਂ